ਦੋਹਰਾ ਧਾਰਾ ਨਗਰੀ ਕੋ ਰਹਿ ਭਰਥ ਰਾਵ ਸੁਜਾਨ ਦੋ ਦਵਾਦਸ ਵਿਦਿਆ ਨਿਪੁਨ ਸੂਰਬੀਰ ਬਲਵਾਨ ਚੌਪਈ ਭਾਨਮਤੀ ਤਾਕੇ ਬਰਨਾਰੀ ਪਿੰਗਲ ਦੇ ਪ੍ਰਾਨਨ ਤੇ ਪਿਆਰੀ ਅਪਰਮਾਨ ਭਾਰਾਣੀ ਸੋ ਹੈ ਦੇਵ ਦੇਵ ਸੁਤਾ ਢਿਗ ਕੋ ਹੈ ਦੋਹਰਾ ਭਾਨਮਤੀ ਕੀ ਅਦਿਕ ਛਬ ਜਲ ਥਲ ਰਹੀ ਸਮਾਏ ਦੇਵ دیਵਾਨੇ ਲਖ ਪਏ ਦਾਨਵ ਗਏ ਵਿਕਾਏ ਔਰ ਪਿੰਗਲਾ ਮਤੀ ਕੀ ਸੋਭਾ ਲਖੀ ਅਪਾਰ ਗੜ ਚਤੁਰਾਨਨ ਤਮਨ ਸਮ ਔਰ ਨਾ ਸਕਿਓ ਸੁਧਾਰ ਚਉਪਈ ਏਕ ਦਿਵਸ ਨਿਭ ਗਇਓ ਸ਼ਿਕਾਰਾ ਚਿਤ ਭੀਤਰ ਇਹ ਭਾਂਤ ਵਿਚਾਰਾ ਬਸਤਰ ਬੋਰ ਸਲੋਨ ਤਹਿ ਪਠਾਏ ਕਹਿਓ ਸਿੰਘ ਭਰਥਰ ਹਰਿ ਘਾਏ ਬਸਤਰ ਪ੍ਰਿਤ ਲੈ ਸਦਨ ਸਿਧਾਰਿਓ ਉਚਰਿਓ ਆਜ ਸਿੰਘ ਨਿਰਪ ਮਾਰਿਓ ਰਾਣੀ ਉਦਤ ਜਰਨ ਕੋ ਪਈ ਹਾਇ ਉਚਰ ਪਿੰਗਲ ਮਰ ਗਈ ਦੋਹਰਾ ਤ੍ਰਿਆ ਨਾ ਤਵਨ ਸਰਾਹੀਐ ਕਰਤ ਅਗਨ ਮੈਂ ਭਿਆਨ ਤਨ ਤਨ ਤੇਈ ਬਦਤ ਬਿਰਹ ਕੇ ਬਾਨ ਅੜਿਲ ਖੇਰ ਅਖੇਟਕ ਜਬ ਪਰਥਰੀ ਘਰ ਆਇਓ ਹਾਇ ਕਰਤ ਪਿੰਗਲਾ ਮਰੀ ਸੁਨ ਪਾਇਓ ਡਾਰ ਡਾਰ ਸਿਰ ਧੂਰ ਹਾਇ ਕਹਿ ਉਹ ਪਠੈ ਬਸਤਰ ਜਿਹ ਸਮੈ ਸਮੈ ਸੋ ਨਾ ਲਹੈ ਪਈ ਕਹਿ ਮੈਂ ਆਜ ਘਟਾਰੀ ਮਾਰੋ ਹੋਇ ਜੋਗੀ ਸਭੀ ਘਰ ਜਾਰੋ ਤ੍ਰਿਗ ਮੇਰੋ ਜੀਵੋ ਜਗ ਮਾਹੀ ਜਾ ਕੇ ਨਾਰ ਪਿੰਗਲਾ ਨਾਹੀ ਦੋਰਾ ਜੋ ਭੂਖਨ ਬੋ ਮੋਲ ਕੇ ਅੰਗਨ ਅਧਿਕ ਸੁਹਾਹੇ ਤੇ ਅਬ ਨਾਗਨ ਸੇ ਭਏ ਕਾਟ ਕਾਟ ਤਨ ਖਾਹੇ ਸੋਇਆ ਬਾਂਕਸੀ ਭੀਰ ਸਿੰਗਾਰ ਅੰਗਾਰ ਸੇ ਤਾਲ ਮਿਰਧੰਗ ਕਿਰਪਾਨ ਕਟਾਰੇ ਜਵਾਲ ਸੀ ਜੌਣ ਜੁਡਾਈ ਸੀ ਜੇਬ ਸਖੀ ਘਨ ਸਾਰ ਕੇ ਸਾਰ ਕੇ ਆਰੇ ਰੋਗ ਸੋ ਰਾਗ ਬਿਰਾਗ ਸੋ ਬੋਲ ਬਬਾਰਦ ਬੂੰਦਨ ਬਾਣ ਵਿਸਾਰੇ ਬਾਣ ਸੇ ਬੈਨ ਭਾਲਾ ਜੈਸੇ ਪੂਖਨ ਹਾਰਨ ਹੋਏ ਭੁਜੰਗਨ ਕਾਰੇ ਬਾਂਕ ਸੇ ਬੈਨ ਬਿਰਲਾਪ ਸੇ ਬਾਰਨ ਵਿਆਦ ਸੀ ਬਾਂਸ ਬਿਆਰ ਬਹੀਰੀ ਕਾਕਸੀ ਕੋਕਿਲ ਕੂਕਰਾਲ ਮਿਰਨਾਲ ਕੇ ਬਿਆਲ ਘਰੀ ਕੇ ਛਰੀਰੀ ਭਾਰ ਸੀ ਪੌਨ ਭਿਆਨਕ ਭੂਖਨ ਜੌਨ ਕੀ ਜਵਾਲ ਸੋ ਜਾ ਜਰੀਰੀ ਬਾਣ ਸੀ ਬੀਨ ਬਿਨਾ ਉਹ ਬਾਲ ਬਸੰਤ ਕੋ ਅੰਤ ਕੇ ਅੰਤ ਸਖੀਰੀ ਬੈਰੀ ਸੀ ਵਿਹਾਰ ਲਾਭ ਸੋ ਬੋਲ ਬਾਣ ਸੀ ਬੀਨ ਬਜੰਤਰ ਵਿਥਾਰੇ ਜੰਗ ਸੇ ਜੰਗ ਮੁਚੰਗ ਦੁਖੰਗ ਅਨੰਗ ਕੇ ਅੰਕ ਸੋ ਆਂਖ ਕਿਆਰੇ ਚਾਂਦਨੀ ਚੰਦ ਚਿਤਾ ਚਹੁ ਔਰ ਸੋ ਕੋਕਿਲਾ ਕੂਕ ਕੇ ਹੂਕ ਸੀ ਮਾਰੇ ਭਾਰ ਸੇ ਪੌਨ ਭਿਆਨਕ ਭੂਖਨ ਫੂਲੇ ਨਾ ਫੂਲ ਫਨੀ ਫਨਿਆਰੇ ਚੌਪਈ ਹਉ ਹਠ ਹਾਸ ਦੌਰਾ ਧਰਹੁ ਪਿੰਗਲ ਹੀਤ ਅਗਨ ਮਹਿ ਜਰਹੁ ਜੋ ਇਹ ਆਜ ਚੰਚਲਾ ਜੀਐ ਤਬ ਪਰਥਰੀ ਪਾਨ ਕਉ ਪੀਐ ਅੜਿਲ ਤਬ ਤਹ ਗੋਰਖਨਾਥ ਭੂੰ ਜੋ ਆਏ ਕਹਿ ਨਿਰਪ ਪ੍ਰਤ ਕਹਿਓ ਆਦੇਸ ਸੋ ਨਾਦ ਬਜਾਏ ਕਹਿ ਰਾਣੀ ਦਈ ਜਿਵਾਏ ਸਰੂਪ ਅਨੇਕ ਧਰ ਹੋ ਸੁਨੋ ਪਰਥਰੀ ਰਾਵ ਲਿਹੋ ਗਹਿ ਏਕ ਕਰ ਪਰਥਰੀ ਬਾਜ ਦੋਹਰਾ ਕਹਾਂ ਕਹਉ ਕੌਣੈ ਤਜੋ ਚਿਤ ਮੈਂ ਕਰੈ ਵਿਵੇਕ ਸਭਾ ਪਿੰਗੁਲਾ ਕੀ ਪ੍ਰਭਾ ਰਾਣੀ ਭਈ ਅਨੇਕ ਅੜਿਲ ਯੋ ਕਹਿ ਗੋਰਖਨਾਥ ਤਹਾਂ ਤੇ ਜਾਤ ਭਇਓ ਭਾਨਮਤੀ ਕੋ ਚਿਤ ਚਿੰਡਾਰ ਇਕ ਹਰ ਲਿਓ ਤਾ ਦਿਨ ਤੇ ਰਾਜਾ ਕੋ ਦਿਓ ਭੁਲਾਇ ਕੈ ਹੋ ਰਾਣੀ ਨੀਚ ਕੇ ਰੂਪ ਰਹੀ ਉਰਝਾਇ ਕੈ ਦੋਹਰਾ ਦੂਤ ਮਦੀਦਾ ਸੀ ਹੁਤੀ ਤਬ ਹੀ ਲਈ ਬੁਲਾਏ ਪਠੈ ਦੇਤ ਪੀ ਨੀਚ ਸੋ ਪਰਮ ਪ੍ਰੀਤ ਉਪਜਾਏ ਚਉਪਈ ਜਬ ਦੂਤੀ ਤਾਹਤੇ ਫਿਰ ਆਈ ਜੋ ਪੁੱਛੋ ਰਾਣੀ ਤਿਹ ਜਾਈ ਕਹੋ ਅਲਮੀਤ ਕਬੈ ਆਇ ਹੈ ਹਮਰੇ ਚਿਤ ਕੋ ਤਾਪ ਮਿਟੈ ਹੈ ਅੜਿਲ ਕਹੋ ਨਾ ਸਾਤਰੀ ਸਾਚ ਸੱਜਣ ਕਬ ਆਏ ਹੈ ਜੋਰ ਨੈਣ ਸੋ ਨੈਣ ਕਬੈ ਮੁਸਕਾਏ ਹੈ ਲਪਟ ਲਪਟ ਕਰ ਜਾਉ ਸੋ ਤੌਣ ਛੇਨ ਹੋ ਕਹੋ ਸਖੀ ਮੋਹਿ ਮੀਤ ਕਬੈ ਹੈ ਕਵਨ ਦਿਨ ਬਾਰ ਬਾਰ ਗਜ ਮੁਤੀਨ ਕੋ ਬਨਾਇ ਕੈ ਆਪਣੇ ਲਲਾ ਕੋ ਛਿਰ ਮੈਂ ਲਿਓ ਰਿਝਾਇ ਕੈ ਟੂਕ ਟੂਕ ਤਨ ਹੋਏ ਨਾ ਮੋਰੋ ਨੈਕ ਮਨ ਹੋ ਕਾਸੀ ਕਰ ਵਤ ਲਿਓ ਪ੍ਰਿਆ ਕੀ ਪ੍ਰੀਤ ਤਨ ਬਿਹਾਸ ਵਿਆਸ ਕਬ ਕਰੇ ਹਮਾਰੇ ਲਾਗ ਹੈ ਤਬ ਹੀ ਸਭ ਹੀ ਸੋਖ ਹਮਾਰੇ ਭਾਗ ਹੈ ਚਟਕ ਚਟਕਦਾ ਬਾਤਾਂ ਮਟਕ ਬਤਾਏ ਹੈ ਹੋ ਤਾ ਦਿਨ ਸਖੀ ਸਹਿਤ ਹਮ ਬਲ ਬਲ ਜਾਏ ਹੈ ਜੋ ਐਸੇ ਝਰ ਮਿਲੈ ਸਦਨ ਸਖੀ ਆਏ ਕੈ ਮੋ ਮਨ ਕਉ ਲੈ ਤਬ ਹੀ ਜਾਏ ਚੁਰਾਏ ਕੈ ਪਾਂਤ ਪਾਂਤ ਰਦ ਕਰਉ ਨਾ ਛੋਰੋ ਏਕ ਛਿਨ ਹੋ ਬੀਤੈ ਮਾਸ 50 ਨਾ ਜਾਣੋ ਏਕ ਦਿਨ ਮਚਕ ਮਚਕ ਕਬ ਕਹਿ ਹੈ ਬਚਨ ਬਨਾਏ ਕਹਿ ਲਚਕ ਲਚਕ ਔਰ ਸਾਥ ਸਿਮਟ ਖਾਇ ਆਏ ਕਹਿ ਲਪਟ ਲਪਟ ਮੈਂ ਜਾਓ ਪ੍ਰਿਆ ਕੇ ਅੰਗ ਤਨ ਹੋ ਮੇਲ ਮੇਲ ਕਰ ਰਾਖੋ ਭੀਤਰ ਤਾਹੇ ਮਨ ਸੋਈਆ ਖੰਜਨ ਹੂ ਨਾ ਬਦਿਓ ਕਛ ਕਹਿ ਕਰ ਕੰਜ ਕੁਰੰਗ ਕਹਾ ਕਰ ਡਾਰੇ ਚਾਰ ਚਕੋਰ ਨਾ ਆਨੇ ਹਿਰਦੈ ਪਰ ਝੁੰਡ ਚਖੀਨੋ ਕੋ ਝਜਕਾਰੇ ਮੈਣ ਰਹੋ ਮੁਰਛਾਏ ਪ੍ਰਵਾ ਲਖ ਸਾਰਸ ਭੇ ਸਭ ਦਾਸ ਵਿਚਾਰੇ ਅੰਤਕ ਸੋਚਨ ਧੀਰ ਧੀਰਜ ਮੋਚਨ ਲਾਲਚੀ ਲੋਚਨ ਲਾਲ ਤਿਹਾਰੇ ਅੜਿਲ ਸੁਣਤ ਸਾਰ ਬਚਨ ਤਹਾਂ ਤੇ ਤਾ ਗਈ ਚਾਤੁਰ ਬਉ ਭਾਂਤ ਸਿਖਾਵਤ ਤੇ ਪਈ ਵਸਤਰ ਮਲੀਨ ਉਤਾਰੇ ਭਲੇ ਪਹਿਰਾਏ ਕੈ ਹੋ ਤਹ ਲਿਆਵਤ ਤੇ ਭਈ ਸੋ ਭੇਸ ਬਨਾਏ ਕੈ ਮਨ ਭਾਵ ਜਬ ਮੀ ਤਰਨ ਤਿਨ ਪਾਇਓ ਭਾਂਤ ਭਾਂਤ ਤਾ ਕੋ ਗਹਿ ਗਏ ਲਗਾਇਓ ਆਸਨ ਚੁੰਬਨ ਕਰੇ ਹਰਖ ਉਪਜਾਏ ਕੈ ਹੋ ਤਮਨ ਸਖੀ ਕੋ ਦਾਰਦ ਸਕਲ ਮਿਟਾਏ ਕੈ ਨਿਜਕ ਦੁਰਗਾ ਕੀ ਪੂਜਾ ਕਰੀ ਰਿਝਾਇਓ ਤਾਕੇ ਕਰਤੇ ਏਕ ਅਮਰ ਫਲ ਪਾਇਓ ਤਿਨ ਲੈ ਕੇ ਭਰਥਿ ਰਾਜਾ ਜੂ ਕੋ ਦਿਓ ਜਬ ਲੋ ਪ੍ਰਿਥੀ ਆਕਾਸ਼ ਨਿਰਪਤ ਤਬ ਲੈ ਜਿਓ ਦੁਰਗ ਦਤ ਫਲ ਅਮਰ ਜਬੈ ਨਿਪ ਕਰ ਪਰਿਓ ਭਾਨ ਮਤੀ ਕੋ ਦਿਓ ਇਹ ਚਿਤ ਮੈਂ ਕਰਿਓ ਤ੍ਰਿਏਕੀਏ ਮਨਹਿ ਵਿਚਾਰ ਕੇ ਮਿਤਰਹਿ ਦੀਜੀਐ ਹੋ ਸਦਾ ਤਰਨ ਸੋ ਰਹਿ ਕੇ ਲਿਅਤ ਕੀਜੀਐ ਮਨ ਪਾਵੰਤਾ ਮੀਤ ਜਦਨ ਸਖੀ ਪਾਈਐ ਤਨ ਮਨ ਧਨ ਸਭ ਵਾਰ ਬਹੁਰ ਬਲ ਜਾਈਐ ਮਨ ਲਿਓ ਚਰਾਇ ਪ੍ਰੀਤ ਮੈਂ ਆਜ ਸਭ ਹੋ ਰਹਿ ਤਰਨ ਚਿਰ ਜੀਐ ਦਿਓ ਫਲ ਤਾਹੇ ਲਭ ਚਉਪਈ ਨਿਰਪ ਕੋ ਚਿਤ ਰਾਣੀ ਹਰ ਲਿਓ ਅਵਲਾ ਮਨ ਤਾਕੇ ਕਰ ਦਇਓ ਵੋ ਅਟਕਦ ਬੇਸਵਾ ਪਰ ਪਇਓ ਹਰ ਲੈ ਕੈ ਤਾਕੇ ਕਰ ਦਇਓ ਅੜਿਲ ਰਹੀ ਤਰਨ ਸੋ ਰੀਜ ਅੰਗ ਨਿਰਪ ਕੇ ਨਿਰਖ ਚਾਰ ਕੀਏ ਚਖ ਰਹਿ ਸਰੂਪ ਮੋਲ ਲਖ ਹਰ ਸੋਈ ਲੈ ਹਾਥ ਰੁਚਿਤ ਰੁਚ ਸੋ ਦਿਓ ਹੋ ਜਬ ਲੋ ਪ੍ਰਿਥੀ ਆਕਾਸ਼ ਨਿਰਵਤ ਤਬ ਲੋ ਜਿਓ ਲੈ ਬੇਸਵਾ ਫਲ ਦਿਓ ਨਿਰਵਤ ਕਉ ਆਣ ਕੈ ਰੂਪ ਹੀਰ ਬਸ ਭਈ ਪ੍ਰੀਤ ਅਤਿ ਠਾਨ ਕੈ ਲੈ ਰਾਜੈ ਤੇ ਹਾਥ ਚਿੰਤ ਚਿਤ ਮੈਂ ਕਿਓ ਹੋ ਯਾ ਸੋਈ ਦ੍ਰੁਮ ਜਾਹੇ ਜੋ ਮੈਂ ਤ੍ਰੀ ਕੋ ਦਿਓ ਅੜਿਲ ਪਾਂਤ ਭਾਂਤ ਤੇ ਲੀਨੋ ਸੋਧ ਬਨਾਏ ਕੈ ਤੇ ਬੇਸਵਾ ਕੋ ਪੁੱਛੋ ਨਿਕਟ ਬੁਲਾਏ ਕੈ ਸਾਚ ਕਹੋ ਮੋਹਿ ਜੈ ਫਲ ਤੈ ਕਹਤੇ ਲਿਓ ਹੋ ਹਾਥ ਜੋਰ ਤਿਨ ਬਚਨ ਨਿਰਪਤ ਸੋ ਜੋ ਕਹਿਓ ਤੁਮ ਆਪਣੇ ਚਿਤ ਜਿਹ ਰਾਣੀ ਕੇ ਕਰ ਦਿਓ ਤਾਕੋ ਏਕ ਚੰਡਾਰ ਮੋਹਿ ਕਰ ਮੰਨ ਲਿਓ ਤਮ ਨੀਚ ਮੋਹਿ ਉਪਰ ਰਹਿਓ ਵਿਕਾਇ ਕੈ ਤਵ ਤ੍ਰਿਹ ਤਿਹ ਦੀਏ ਤਿਨ ਮੋਹਿ ਦਇਓ ਬਨਾਇ ਕੈ ਮੈਂ ਲਖ ਤੁਮਰੋ ਰੂਪ ਰਹੀ ਉਰਜਾਇ ਕੈ ਹਰਿ ਹਰ ਸਰ ਤਨ ਬੱਧੀ ਸੋ ਗਈ ਵਿਕਾਇ ਕੈ ਸਦਾ ਤਰਨ ਤਾਕੋ ਹਰ ਹਮ ਤੇ ਲੀਦੀਐ ਹੋ ਕਾਮ ਕੇਲ ਮੋਹਿ ਸਾਥ ਹਰਖ ਸੋ ਕੀ ਦੀਐ ਤੁਮ ਤਿਹ ਤ੍ਰਿਏ ਜੋ ਦਇਓ ਫਲ ਅਤਿ ਰੁਚ ਮਾਨ ਕੈ ਤਿਨ ਲੈ ਦਿਓ ਚੰਡਾਰਹਿ ਅਤਿ ਹਿਤ ਠਾਨ ਕੈ ਓਨ ਮੋਹਿ ਮੈਂ ਤੁਹਿ ਦਿਓ ਸੋ ਬਿਰਹਾ ਕੀ ਦਹੀ ਹੋ ਨਿਰਖ ਤਿਹਾਰੀ ਪ੍ਰਵਾ ਦੀਵਾਨੀ ਹੋਇ ਰਹੀ ਹੈ ਤਉ ਪ੍ਰਵਾ ਬਿਲੋਕ ਰਹੀ ਉਰਝਾਇ ਕੈ ਗ੍ਰਹਿ ਸਗਰੇ ਕੀ ਸੰਗਿਆ ਦਈ ਭੁਲਾਇ ਕੈ ਅਮਰ ਅਜਰ ਫਲ ਤੁਮ ਕੋ ਦੀਨੋ ਆਨ ਕਰ ਹੋਤਾ ਤੇ ਮਦਨ ਸੰਤਾਪ ਨਿਰਪਤ ਹਮਰੋ ਪ੍ਰਹਾਰੇ ਤਨੈ ਤਨੈ ਤਾਕਉ ਤਵ ਨਿਰਵਤੂ ਚਾਰਿਓ ਭਾਂਤ ਭਾਂਤ ਸੋ ਤਾਕੇ ਸੰਗ ਵਿਹਾਰਿਓ ਲਪਟ ਲਪਟ ਬੇਸਵਾ ਹੂੰ ਗਈ ਬਨਾਇ ਕੈ ਹੋ ਅਪਰਮਾਨ ਦੁਤ ਹੀਰ ਰਹੀ ਉਰਝਾਇ ਕੈ ਮਾਨ ਪਾਵਨ ਤੋ ਮੀਤ ਜਮਨ ਦਿਨ ਪਾਈਐ ਤਵਨ ਕਰੀ ਕੇ ਪਲ ਪਲ ਬਲ ਪਰ ਜਾਈਐ ਲਵਟ ਲਵਟ ਕਰ ਤਾਸੋ ਅਦਕ ਬਿਹਾਰੀਐ ਹੋ ਤਤ ਖਿਨ ਦਰਪ ਕੰਦਰਪ ਕੋ ਸਕਲ ਨਿਵਾਰੀਐ ਸਵਈਆ ਬਾਲ ਕੋ ਰੂਪ ਲੋਕ ਕੈ ਲਾਲ ਕਛੂ ਹਸ ਕੈ ਅਸ ਬੈਨੂ ਚਾਰੇ ਤੈ ਅਟਕੀ ਸੁਣ ਸੁੰਦਰ ਮੋ ਪਰ ਐਸੇ ਨਾ ਸੁੰਦਰ ਅੰਗ ਹਮਾਰੇ ਜੀਵੋ ਕਨੋ ਸਿਗਰੋ ਜਗ ਚਾਹਤ ਸੋ ਨ ਰੁਚਿਓ ਚਿਤ ਮਾ ਇਤਿਹਾਰੇ ਆਣ ਜਰਾਰ ਦਇਓ ਹਮ ਕੋ ਫਲ ਦਾਸ ਪਏ ਹਮ ਆਜ ਤਿਹਾਰੇ ਬੇਸਵਾਵਾਦ ਨੈਣ ਲਗੇ ਜਬ ਤੇ ਤੁਮ ਸੋ ਤਬ ਤੇ ਤਬ ਹੀਰ ਪ੍ਰਵਾਹ ਬਲ ਜਾਉ ਭੌਣ ਭੰਡਾਰ ਸੁਹਾਤ ਨਾ ਮੋਖਾ ਸੋਭਤ ਹੂੰ ਬਿਜ ਕੇ ਭਰ ਰਾਉ ਕੇ ਆਪਣੀ ਆਰ ਬਲਾ ਸਭ ਮੀਤ ਕੇ ਉਪਰ ਵਾਰ ਬਾਹਾਉ ਕੇਤਕ ਬਾਦ ਜਰਾਰ ਸੁਨੋ ਫਲ ਪ੍ਰਾਣ ਦੈ ਮੋਰ ਪਿਆ ਕਹ ਲਿਆਉ ਤੈ ਜੋ ਦਿਓ ਤੀ ਕੋ ਫਲ ਥੋ ਦਿਜ ਤੇ ਕਰ ਕੋਟਿਕ ਪਾਇ ਲਿਓ ਸੋ ਲੈ ਕਰ ਜਾਰ ਕੋ ਦੇਤ ਭਈ ਤੇ ਰੀਜ ਕੈ ਮੋਹ ਪਰ ਮੋਹਿ ਦਿਓ ਨਿਰਪ ਹੋ ਅਟਕੀ ਤਵ ਹੇਰ ਪ੍ਰਵਾ ਤਨ ਕੋ ਤਨ ਕਹਿ ਲੈ ਤਾਪ ਕੀਓ ਤੇ ਖਾਓ ਹਮੈ ਸੁਖ ਦੇਹ ਦਿਓ ਨਿਰਭਰਾਜ ਕਰੋ ਜੁਗ ਚਾਰ ਜੀਓ ਪਰਥਰੀ ਬਾ ਚੜਿਲ ਤ੍ਰਿਗ ਮੋਹਿ ਕੋ ਮੈਂ ਜੋ ਫਲ ਤ੍ਰਿਯਹ ਦਾ ਡਾਰਿਓ ਤ੍ਰਿਗ ਤਿਹ ਦਿਓ ਚੰਡਾਰ ਜੋ ਧਰਮ ਨਾ ਵਿਚਾਰਿਓ ਤ੍ਰਿਗ ਤਾ ਕੋ ਤਿਨ ਤ੍ਰੀ ਰਾਣੀ ਸੀ ਪਾਏ ਕੈ ਹੋ ਦਇਓ ਬੇਸਵੈ ਪਰਮ ਪ੍ਰੀਤ ਉਪਜਾਇ ਕੈ ਸੋਈਆ ਆਦਿਕ ਆਪਖਿਓ ਨਿਪਲੈ ਫਲ ਆਦਿਕ ਰੂਪਮਤੀ ਕਹ ਦੀਨੋ ਯਾਰ ਕੈ ਟੂਕ ਹਜ਼ਾਰ ਕਰੇ ਗਹਿਨਾਰ ਪਿਟਿਆਰ ਤਨੈ ਬਦ ਕੀਨੋ ਪੌਣ ਭੰਡਾਰ ਵਿਸਾਰ ਸਭੈ ਕਛ ਰਾਮ ਕੋ ਨਾਮ ਹਿਰਦੈ ਦ੍ਰਿੜ ਚੀਨੋ ਜਾਇ ਬਸਿਓ ਤਬ ਹੀ ਬਨ ਮੈਂ ਨਿਰਪ ਭੇਸ ਕੋ ਤਿਆਗ ਜੁਗੇਸ ਕੋ ਲੀਨੋ ਦੋਹਰਾ ਬਨ ਪੀਤਰ ਭੇਟਾ ਪਈ ਗੋਰਖ ਸੰਗ ਸੁਧਾਰ ਰਾਜ ਤਿਆਗ ਅੰਮ੍ਰਿਤ ਲਇਓ ਭਰਥਰਿ ਰਾਜ ਕੁਮਾਰ ਸਵਈਆ ਰੂਪਤ ਹੈ ਸੋ ਕਹੂੰ ਪੁਰ ਕੇ ਜਨ ਬੌਰੇ ਸੇ ਢੋਲਤ ਜਿਉ ਮਤਵਾਰੇ ਹਾਰਤ ਚੀਰ ਸੋ ਵੀਰ ਗਿਰੇ ਕਹੂੰ ਜੂਝਿਆ ਖੇਤ ਮਨੋ ਜੁਝਿਆਰੇ ਰੋਵਤ ਨਾਰ ਅਪਾਰ ਕਹੂੰ ਵਿਸੰਭਾਰ ਭਰੀ ਕਰ ਨੈਣ ਤਾਰੇ ਤਿਆਗ ਕੈ ਰਾਜ ਸਮਾਜ ਸਵੈ ਮਹਾਰਾਜ ਸਖੀ ਬਣ ਆਜ ਪਧਾਰੇ ਨਿਜ ਨਾਰ ਨਿਹਾਰ ਕੈ ਪਰਥ ਕੁਮਾਰ ਵਿਸਾਰ ਸੰਭਾਰ ਚਕੀ ਮਨ ਮੈਂ ਕਹੂੰ ਹਾਰ ਗਿਰੈ ਕਹੂੰ ਬਾਰ ਲਸੈ ਕਛ ਨੈਕ ਪ੍ਰਭਾ ਨ ਰਹੀ ਤਨ ਮੈਂ ਚਖ ਕੇਤਕ ਬਾਨਨ ਪੀੜਤ ਪੀ ਮਨ ਜਾਏ ਰਹੋ ਮਨ ਮੋਹਨ ਮੈਂ ਮਨੋ ਦੀਪਕ ਭੇਦ ਸੁਨੋ ਸੁਰਨਾਦ ਮ੍ਰਿਗੀ ਗਨ ਜਾਨ ਵਿਧੀ ਮਨ ਮੈਂ ਦੋਹਰਾ ਅਨਕ ਜਤਨ ਕਰ ਕਰ ਤ੍ਰਿਆ ਹਾਰਤ ਭਈ ਅਨੇਕ ਬਾਣੀ ਕੋ ਨਿਰਪਜਾਤ ਭਇਓ ਮਾਨਿਓ ਬਚਨ ਨਾ ਏਕ ਜਬ ਰਾਜਾ ਬਨ ਮੈਂ ਗਏ ਗੋਰਖ ਗੁਰੂ ਬੁਲਾਏ ਬਹੁਤ ਪਾਦ ਸਿੱਖਿਆ ਦਹੀ ਤਾਏ ਸਿੱਖਿਆ ਠਹਰਾਏ ਪਰਥਰੀ ਬਾਜ ਕਮਨ ਮਰੈ ਮਾਰੈ ਕਵਨ ਕਹਤ ਸੁਣਤ ਕਹ ਕੋਏ ਕੋ ਰੋਵੈ ਕਵਨੈ ਹਸੈ ਕਮਨ ਜਰਾ ਜਿਤ ਹੋਏ ਚਉਪਈ ਹਸ ਗੋਰਖੇਮ ਬਚਨ ਉਚਾਰੇ ਸੁਨੋ ਭਰਤ ਹਰਿ ਰਾਜ ਹਮਾਰੇ ਸਤ ਝੂਠ ਮੂਓ ਹੰਕਾਰਾ ਕਬਹੂ ਮਰਤ ਨਾ ਬੋਲਣ ਹਾਰਾ ਅੰਦੋਰਾ ਕਾਲ ਮਰੈ ਕਾਇਆ ਮਰੈ ਕਾਲੈ ਕਰਤੂ ਚਾਰੇ ਜੀ ਭੈ ਗੁਣ ਬਖਿਆ ਨਹੀਂ ਸਰਵਨਨ ਸੁਨਤ ਸੁਧਾਰੇ ਚਉਪਈ ਕਾਲ ਨੈਨ ਹੋਇ ਸਵਨ ਨਿਹਰੀ ਕਾਲ ਬਕਤਰ ਹੋਇ ਪਾ ਕੋ ਚਰੀ ਕਾਲ ਮਰਤ ਕਾਲ ਹੀ ਮਾਰੈ ਭੂਲਾ ਲੋਕ ਭਰਮ ਵਿਚਾਰੈ ਦੋਹਰਾ ਕਾਲ ਹਸਤ ਕਾਲੈ ਰੋਵਤ ਕਰਤ ਜਰਾ ਜਿਤ ਹੋਏ ਕਾਲ ਪਾਏ ਉਪਜਿਤ ਸਭੈ ਕਾਲ ਪਾਏ ਬਦ ਹੋਏ ਕਾਲ ਕਾਲੈ ਮਰਤ ਕਾਲ ਹੀ ਮਾਰੈ ਬ੍ਰਹਮ ਬ੍ਰਹਮ ਪਿੰਡ ਵਾਰਾ ਪਾਰੈ ਕਾਮ ਕ੍ਰੋਧ ਮੂਹ ਹੰਕਾਰਾ ਏਕ ਨਾ ਮਰਿਓ ਸੋ ਬੋਲਣ ਹਾਰਾ ਆਸਾ ਕਰਤ ਸਗਲ ਜਗ ਮਰੀ ਕੌਣ ਪੁਰਖ ਆਸਾ ਪਰ ਹਰੀ ਜੋ ਨਰ ਕੋ ਆਸ ਕੋ ਤਿਆਗੈ ਸੋ ਹਰ ਕੇ ਪਾਇਨ ਸੋ ਲਾਗੈ ਦੋਹਰਾ ਆਸਾ ਕੀ ਆਸਾ ਪੁਰਖ ਜੋ ਕੋ ਤਜਤ ਬਨਾਏ ਪਾਪ ਪੁੰਨੈ ਸਰ ਤਰ ਤੁਰਤ ਪਰਮਪੁਰੀ ਕਹਾ ਜਾਏ ਜਿਉ ਸਮੁੰਦਾ ਗੰਗਾ ਮਿਲਤ ਸਾਂਸ ਧਾਰ ਕੈ ਸਾਜ ਤਿਉ ਗੋਰਖ ਰਾਜ ਸਿਉ ਆਜ ਮਿਲਿਓ ਨਿਰਪਰਾਜ ਚਉ ਚਉਬਈ ਯਾ ਤੇ ਮੈਂ ਵਿਸਤਾਰ ਨਾ ਕਰੋ ਗ੍ਰੰਥ ਵਡਣ ਤੇ ਆਤ ਜਿਤ ਡਰੋ ਤਾਤੇ ਕਥਾ ਨਾਦਕ ਬਢਾਈ ਭੂਰ ਪਰੀ ਤਹ ਲਿਓ ਬਨਾਈ ਗੋਰਖ ਸੋ ਗੋਸ਼ਟ ਜਬ ਭਈ ਰਾਜਾ ਕੀ ਦੁਰਮਤ ਸਭ ਗਈ ਸੀਖਤ ਗਿਆਨ ਭਲੀ ਵਿਦ ਭਇਓ ਜਲ ਵੈ ਜਿਉ ਜਲ ਮੈਂ ਮਿਲ ਗਇਓ ਅੜਿਲ ਏਕ ਮੂਨ ਪਰ ਥਿਰ ਕ੍ਰਿਤ ਚੁਅਤ ਨਿਹਾਰਿਓ ਹਾਸਿਆ ਸਤਾਸ ਵਚਨ ਇਹ ਭਾਂਤ ਉਚਾਰਿਓ ਜਿਨ ਕੋ ਲਗੇ ਕਟਾਛ ਰਾਜ ਤੇ ਖੋਵਹੀ ਹੋ ਤੋਹ ਕਰ ਲਾਗੇ ਤੈ ਕਿਉ ਮੂਡ ਨ ਰੋਵਹੀ ਚਉ ਪਈ ਬੀਤਤ ਬਰਖ ਬਹੁਤ ਜਾਪੈ ਵਰਖ ਹਿਰਦੇ ਸਾਪਨੇ ਗਏ ਚੀਂਤ ਏਕ ਚੰਚਲਾ ਪਈ ਨਿਗਟ ਰਾਣੀਆਂ ਕੇ ਚਲ ਗਈ ਦੋਹਰਾ ਸੁਨ ਰਣੀਆਂ ਐਸੋ ਬਚਨ ਰਾਜਾ ਲਿਓ ਬੁਲਾਏ ਪਾਂਤ ਪਾਂਤ ਰੋਦਨ ਕਰਤ ਰਹੀ ਚਰਨ ਲਵਟਾਏ ਸੋਠਾ ਮਾਸਾ ਰਹਿਓ ਨਾ ਮਾਸ ਰਕਤ ਰੰਚ ਤਨ ਨਾ ਰਹਿਓ ਸਵਾਸ ਨਾ ਉਡਿਓ ਸਾਸ ਆਸ ਤਿਹਾਰੈ ਮਿਲਨ ਕੀ ਚਉ ਪਈ ਜੋਗ ਕੀਓ ਪੂਰਨ ਭਇਓ ਨਿਰਪ ਬਾਰੇ ਆਪ ਤੁਮ ਰਾਜ ਕਰੋ ਸੁਖ ਸੋ ਘਰ ਜੋ ਸਭ ਹਨ ਹਮ ਪ੍ਰਥਮ ਸੰਘਾਰੋ ਤਾ ਪਾਛੇ ਬਨ ਔਰ ਸਿਧਾਰੋ ਭਰਥਰੀ ਬਾਜ ਦੋਹਰਾ ਜੇ ਰਾਣੀ ਜੋਬਨ ਭਰੀ ਅਦਕ ਤਵੈ ਗਰਵਾਹੇ ਤੇ ਅਬ ਰੂਪ ਰਹਿਤ ਪਈ ਰਹਿਓ ਗਰਭ ਕਛ ਨਾਹੇ ਚਉਪਈ ਅਬਲਾ ਹੁਤੀ ਤਰਨ ਤੇ ਪਈ ਤਰਨ ਜੋ ਹੁਤੀ ਬ੍ਰਿਧ ਹੋਇ ਗਈ ਬਿਰਧਨ ਤੇ ਕੋ ਨਹੀਂ ਨਾ ਜਾਵੇ ਚਿਤ ਕੋ ਇਹ ਅਸਤਰ ਜਾਵੇ ਜੇ ਰਾਣੀ ਜੋਵਨ ਕੀ ਪਰੀ ਤੇ ਅਬ ਭਈ ਜਰਾ ਕੀ ਧਰੀ ਜੇ ਅਬਲਾ ਸੁੰਦਰ ਗਰਵਾਹੀ ਤਿਨ ਕੋ ਰਹੋ ਗਰਭ ਕਛ ਨਾਹੀ ਦੋਰਾ ਜੋ ਮਨ ਮੈਂ ਗਰਬਤ ਤਵੈ ਅਦਕ ਚੰਚਲਾ ਨਾਰੇ ਤੇ ਅਬ ਜੀਤ ਜਰਾ ਲਈ ਸਖਤ ਨਾ ਦੇ ਸੰਭਾਰੇ ਚਉਪਈ ਜੇ ਜੇ ਤ੍ਰਿਆ ਤਵੈ ਗਰਵਾਹੀ ਤਿਨ ਕੋ ਰਹੋ ਗਰਭ ਕਛ ਨਾਹੀ ਤਰਨੀ ਹੁਤੀ ਬਿਰਧ ਤੇ ਭਈ ਠੌਰੈ ਠੌਰ ਔਰ ਹੋਇ ਗਈ ਕੇਸਨ ਪ੍ਰਵਾ ਜਾਤ ਨ ਕਹੀ ਜਾਨ ਕੋ ਜਟਨ ਜਾਨ ਵੀ ਮਹੀ ਕੈਧੋ ਸਗਲ ਦੁਗਧ ਸੋ ਧੋਏ ਤਾਤੇ ਸੇਤ ਬਰਨ ਕਚ ਹੋਏ ਦੋਹਰਾ ਮੁਕਤਨ ਹੀਰਨ ਕੇ ਬੋਤ ਇਨ ਪਰ ਕੀਏ ਸਿੰਗਾਰ ਤਾਤੇ ਤਿਨ ਕੀ ਛਬ ਪਏ ਤਰਨ ਤਿਹਾਰੇ ਵਾਰ ਜੋ ਤਬ ਅਤ ਸੋਭਤ ਤੇ ਤਰਨ ਤਿਹਾਰੇ ਕੇਸ ਨੀਲ ਮਨੀ ਕੀ ਛਬ ਹੁਤੇ ਪੈ ਰੁਕਮ ਕੇ ਭੇਸ ਚੌਬਈ ਕਹਿ ਹੋ ਸਕਲ ਪੋਹ ਗੁਹਿ ਡਾਰੇ ਤਾਤੇ ਤੇ ਕਚ ਸਿਤ ਪੈ ਤਿਹਾਰੇ ਸਸ ਕੀ ਜੌਨ ਅਦਿਕ ਧਾਉ ਪਰੀ ਤਾਤੇ ਸਗਲ ਸਕਲ ਸਿਆਮ ਤਾ ਹਰੀ ਅੜਿਲ ਇਕ ਰਾਣੀ ਤਬ ਕਹੋ ਨਿਰਪੈ ਸਮਝਾਇ ਕੈ ਮੋਹਿ ਗੋਰਖ ਕਹਿ ਗਏ ਸੁਪਨ ਮੈਂ ਆਇ ਕੈ ਜਬ ਲੋ ਤ੍ਰਿਏ ਏ ਜੀਤ ਰਾਜ ਤਬ ਲੋ ਕਰੋ ਹੋ ਜਬ ਇਹ ਸਭ ਮਰ ਜਾਏ ਹੈ ਤਬ ਪਗ ਮਗ ਤਰੋ ਸੁਣ ਰਣੀਆਂ ਕੇ ਬਚਨ ਰਿਪੈ ਕਰੁਣਾ ਪਈ ਤਿਨ ਕੈ ਭੀਤਰ ਬੁੱਧ ਕਛ ਕੋ ਆਪਣੀ ਦਈ ਜੋ ਕਛ ਪਿੰਗਲ ਕਹਿਓ ਮਾਨ ਸੋਈ ਲਿਓ ਹੋ ਰਾਜ ਜੋ ਘਰ ਬੈਠ ਦੋ ਆਪਣੇ ਕੀਓ ਦੋਹਰਾ ਮਾਨ ਰਾਣੀਆਂ ਕੋ ਬਚਨ ਰਾਜ ਕਰਿਓ ਸੁਖਮਾਨ ਬਹੁਰ ਪਿੰਗਲ ਕੇ ਮਰੇ ਬਨ ਕੋ ਕੀਓ ਪਿਆਨ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 209 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ